ਸ਼ਲੋਕ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖੀ ਪਾਵੇ ਕੋਏ ਹਉਮੈ ਮਮਤਾ ਨਾਸ ਹੋਏ ਦੁਰਮਤੀ ਕੱਢੈ ਧੋਏ ਹਰੇ ਹਰੇ ਹਰੇ ਹਰੇ ਨਾਮ ਹੈ ਹਰੀ ਹਰੀ ਹਰੀ ਤਿੰਨ ਵਾਰ ਤਾਂ ਆ ਗਿਆ ਚੌਥੀ ਵਾਰ ਹਰੀ ਨਾਮ ਆ ਗਿਆ ਭਗਵਾਨ ਹਰੀ ਹਰੀ ਦਾ ਮਾਇਆ ਦੇ ਵਿੱਚ ਆ ਚੌਥੀ ਵਾਰ ਜਾ ਕੇ ਮਾਇਆ ਤੋਂ ਪਰੇ ਹੈ ਹਰ ਨਾਮ ਮਾਇਆ ਤੋਂ ਪਰੇ ਹੈ ਹਰੀ ਨਾਮ ਰਹਾ ਗੁਰਮੁਖ ਪਾਵੇ ਕੋਈ ਹਰੀ ਨਾਮ ਜਿਹੜਾ ਹੈਗਾ ਕੋਈ ਗੁਰਮੁਖ ਬਿਰਲਾ ਪਾਉਂਦਾ ਹਰੀ ਹਰੀ ਤਾਂ ਆਪ ਹੀ ਹੈ ਹਰ ਤਾਂ ਇਹਦਾ ਮੂਲ ਹੈ ਅਜੀਬ ਦਾ ਇਹ ਆਪਣਾ ਨਾਮ ਹੈ ਆਪਣਾ ਜਿਹੜਾ ਧਿਆਨ ਹੈ ਆਪਣੀ ਸੋਝੀ ਹੈ ਕੋਈ ਬਿਰਲਾ ਹੀ ਪਾਉਂਦਾ ਆਤਮ ਰਸ ਆਤਮ ਗਿਆਨ ਆਤਮ ਧਿਆਨ ਕੋ ਗੱਲਾਂ ਹੀ ਪਾਉਂਦਾ ਹਾਂਜੀ ਹਉਮੈ ਮਮਤਾ ਨਾਸ ਹੋਏ ਦੁਰਮਤੀ ਕੱਢੈ ਤੋਏ ਜਦੋਂ ਆਲ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਹਉਮੈ ਔਰ ਮਮਤਾ ਦੋਏ ਚੀਜ਼ਾਂ ਦਾ ਨਾਸ ਹੋ ਜਾਂਦਾ ਆ ਮਾਇਆ ਮਮਤਾ ਸ਼ਰੀਰ ਹੈ ਮਾਇਆ ਦਾ ਮਾਇਆ ਦਾ ਸ਼ਰੀਰ ਫਿਰ ਉਹਦਾ ਨਾਸ ਹੈ ਸਮਝੋ ਬੰਨ ਉਠਾਈ ਪੋਟੜੀ ਕਿੱਥੇ ਪੰਜਾਂ ਘਟ ਸੰਕਾਰ ਉਹਦਾ ਵਜੂਦ ਮੈਂ ਜਿਹੜਾ ਆਪਣਾ ਨਾ ਤਾਂ ਉਹਦਾ ਨਰਾਕਾਲੀ ਵਜੂਦ ਰਹਿੰਦਾ ਨਾ ਪੰਜ ਤਤਾਂ ਦਾ ਵਜੂਦ ਰਹਿੰਦਾ ਉਹ ਸਮਾਜ ਹੁੰਦਾ ਆਪਣੇ ਮੂਲ 'ਚ ਨਾਸ ਹੋਏ ਦੁਰਮਤ ਕੱਢੇ ਤੋਂ ਅੰਦਰੋਂ ਦੁਰਮਤ ਨੂੰ ਧੋ ਕੇ ਕੱਢ ਦਿੰਦਾ ਸਾਫ ਹੋ ਜਾਂਦੀ ਹੈ ਦੁਰਮਤ ਹਿਰਦੇ 'ਚ ਦੁਰਮਤ ਰਹਿੰਦੀ ਨਹੀਂ ਹੈ ਜਦ ਦੁਰਮਤ ਕਰਕੇ ਹੀ ਹਉਮੈ ਹੈ ਦੁਰਮਤ ਕਰਕੇ ਹੀ ਮੁਕਤ ਹੈ ਹਾਂਜੀ ਨਾਨਕ ਅਨਦਿਨ ਗੁਣ ਉਚਰੈ ਜਿਨ ਕੋ ਤੁਰ ਲਿਖਿਆ ਹੋਈ ਨਾਨਕ ਕਹਿੰਦਾ ਫਿਰ ਕੀ ਕਰਦਾ ਉਹ ਆਦਮੀ ਜਦ ਹਉਮੈ ਔਰ ਮਮਤਾ ਨਾਸ ਹੋ ਜਾਂਦੀ ਹੈ ਫਿਰ ਦਿਨ ਰਾਤ ਉਹ ਗੁਣ ਉਚਾਰਨ ਕਰਦਾ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਅੰਦਰ ਗੁਣ ਉਚਰੈ ਜਿਨ ਕੋ ਤੁਰ ਲਿਖਿਆ ਹੋਈ ਪਰ ਉਹਨਾਂ ਜੋ ਗੁਣ ਉਹੀ ਉਚਾਰਨ ਕਰਦੇ ਨੇ ਜਿਨ੍ਹਾਂ ਨੂੰ ਤੁਰ ਦਰਗਾਹ ਚੋਂ ਫਰਮਾਨ ਆਉਂਦਾ ਹੈ ਜਿਨ੍ਹਾਂ ਦੇ ਸਿਰ ਤੇ ਹੁਕਮ ਹੱਥ ਹੁੰਦਾ ਹੈ ਹੁਕਮ ਜਦੋਂ ਸੁਣਦਾ ਮਨ ਕੰਨਾਂ ਤੇ ਸੁਣਨ ਵਾਲੀ ਬਾਣੀ ਜਦੋਂ ਨਾਮ ਨਾਲ ਸੁਤ ਉਹਨਾਂ ਦੀ ਜੁੜਦੀ ਹੈ ਫੇਰ ਬੋਲਦੇ ਨੇ ਉਹ ਕੋਚਰ ਵਾਸਤੇ ਬੋਲਦੇ ਨਹੀਂ ਹੁਣ ਪਹਿਲਾਂ ਹਾਂਜੀ ਮਹੱਲਾ ਚੌਥਾ ਹਰ ਆਪੇ ਆਪ ਦਿਆਲ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਰ ਨਾ ਕੋਈ ਹਰ ਆਪੇ ਆਪ ਦਿਆਲ ਹਰ ਆਪਣੇ ਆਪ ਉਪਰ ਆਪੇ ਦਿਆਲ ਹੈ ਹਰ ਨੇ ਆਪਣੇ ਦਿਆ ਕਰਨੀ ਆਪਣੇ ਮਨ ਤੇ ਆਪਣੇ ਆਪ ਤੇ ਆਪੇ ਆਪ ਦਿਆਲ ਆਪਣੇ ਆਪ ਤੇ ਦਿਆਲ ਕਰੇ ਪਰਮੇਸ਼ਰ ਤਾਂ ਤੇ ਸਦਾ ਹੀ ਦਿਆਲ ਹੈ ਪਰਮੇਸ਼ਰ ਦੀ ਕਿਰਪਾ ਤਾਂ ਸਭ ਤੇ ਹੀ ਹੈ ਇਹ ਆਪਣੇ ਤੇ ਹੀ ਕਿਰਪਾ ਇਹਦੀ ਇਹਦਾ ਮੰਨ ਨਹੀਂ ਕਰਦਾ ਹੈ ਪੜਨ ਨੂੰ ਘਰ ਦੇ ਪੜਾਉਣਾ ਚਾਹੁੰਦੇ ਨੇ ਸਕੂਲ ਵਾਲੇ ਪੜਾਉਣਾ ਚਾਹੁੰਦੇ ਨੇ ਬੱਚਾ ਨਹੀਂ ਪੜਨਾ ਚਾਹੁੰਦਾ ਕੀ ਕੀਤਾ ਜਾਵੇ ਜੇ ਬੱਚਾ ਪੜਨਾ ਚਾਹੁੰਦਾ ਹੋਵੇ ਗੱਲ ਖਤਮ ਹੈ ਫਿਰ ਤਾਂ ਫਿਰ ਤਾਂ ਪੜ ਲੈਣਾ ਹੀ ਹੈ ਇਹ ਆਪਣੇ ਉੱਤੇ ਹਰ ਆਪਣੀ ਕਿਰਪਾ ਆਪੇ ਕਰੇ ਹਰ ਆਪੇ ਆਪ ਦਿਆਲ ਆਪਣੇ ਉੱਪਰ ਆਪੇ ਹੀ ਕਿਰਪਾ ਕਰੇ ਹਰ ਆਪੇ ਕਰੇ ਸੋ ਹੋਏ ਪਰ ਜਿਹੜਾ ਹਰ ਨੇ ਕਰਨਾ ਚਾਹੇ ਤਾਂ ਪੈਰ ਕੋਹੜਾ ਮਾਰ ਲਵੇ ਆਪਣੇ ਹੱਥ ਚਾਹੇ ਆਪਣੇ ਹੱਥੀ ਆਪਣਾ ਆਪੇ ਹੀ ਕਾਲ ਸਵਾਲ ਦੇ ਉਹੀ ਹੋਣਾ ਜਿਹੜਾ ਹੱਲ ਨੇ ਆਪ ਕਰਨਾ ਇਹਦੀ ਮਰਜ਼ੀ ਨਾਲੇ ਬਣਨਾ ਜੋ ਕੁਝ ਬਣਨਾ ਪਰਮੇਸ਼ਰ ਦੀ ਮਰਜ਼ੀ ਤਾਂ ਸਭ ਵਾਸਤੇ ਹੀ ਹੈ ਵੀ ਸੱਚਾ ਆ ਜਾਣ ਘਰ ਇੱਥੇ ਦੁਖੀ ਨਾ ਰਹਿਣ ਲੜਨ ਝਗੜਨਾ ਝਗੜੇ ਮਟਾ ਜਾ ਮਟਾ ਕੇ ਘਰ ਆ ਜਾਣ ਵਾਪਸ ਹਾਂਜੀ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਰ ਨਾ ਕੋਈ ਹਰ ਆਪੇ ਆਪ ਵਰਤਦਾ ਹੈ ਸੰਸਾਰ ਵਿੱਚ ਵੀ ਸੰਸਾਰ ਚ ਆਪੇ ਵਰਤਦਾ ਹੈ ਘਟ ਘਟ ਮੈਂ ਹਰਜੂ ਬਸ ਆਪੇ ਆਪ ਵਰਦਾ 84 ਲੱਖ ਜਨਮ ਦੇ ਵਿੱਚ ਹਰ ਜੇ ਬੜਾ ਵੱਲ ਨਾ ਕੋਈ ਇਹ ਹਰ ਦੇ ਜਿੱਡਾ ਵੱਡਾ ਹੋਰ ਕੋਈ ਨਹੀਂ ਸੰਸਾਰ ਹਾਂਜੀ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੇ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਜੋ ਹਰ ਪ੍ਰਭ ਭਾਵੈ ਸੋ ਥੀਆ ਹੋਇਆ ਅਜ ਤੱਕ ਉਹੀ ਹੈ ਹੋਇਆ ਉਹੀ ਹੈ ਅੱਜ ਤੱਕ ਜੋ ਹਰ ਪ੍ਰਭ ਨੇ ਪਾਇਆ ਜੋ ਹਰ ਪ੍ਰਭ ਕਰੇ ਸੋ ਹੋਏ ਅਰ ਹੁਣ ਵੀ ਜਿਹੜਾ ਇਹ ਕਰਦਾ ਉਹੀ ਹੋ ਰਿਹਾ ਅੱਜ ਤੱਕ ਜੋ ਹੋਇਆ ਇਹਦਾ ਹੀ ਕੀਤਾ ਹੋਇਆ ਗਾਂ ਆ ਜਿਹੜਾ ਹੁਣ ਹੋ ਰਿਹਾ ਉਹ ਵੀ ਇਹਦਾ ਕੀਤਾ ਹੋ ਰਿਹਾ ਜਿਹੜਾ ਗਾਂ ਉਹ ਵੀ ਇਹਦਾ ਕੀਤਾ ਹੀ ਹੋਊ ਕੀਮਤ ਕਿੰਨਾ ਨਾ ਪਾਈਆਂ ਕਿਸੇ ਨੇ ਨਹੀਂ ਇਸ ਗੱਲ ਦੀ ਕੀਮਤ ਪਾਈ ਕੋਈ ਨਹੀਂ ਦੱਸ ਸਕਦਾ ਇਹਦੇ ਬਾਰੇ ਬੇਅੰਤ ਪ੍ਰਭੂ ਹਸ ਹੋਏ ਪ੍ਰਭੂ ਦਾ ਬਿਆਨਤ ਹਰ ਪ੍ਰਭੂ ਦਾ ਬਿਆਨਤ ਹੈ ਹੈਗਾ ਹਰ ਪ੍ਰਭੂ ਬਣ ਜਾਂਦਾ ਹੈ ਉਹ ਫਿਰ ਬਿਆਨਤ ਹੈ ਅਨੰਤ ਹੈ ਜਮਦਾ ਮਰਦਾ ਨਹੀਂ ਹੈਗਾ ਅਸਲ ਦੇ ਵਿੱਚ ਸਹੀ ਨਹੀਂ ਮਰਦਾ ਨਹੀਂ ਹੈ ਭਾਵੇਂ ਮਾਇਆ ਚ ਹੈ ਭਾਵੇਂ ਮਾਇਆ ਤੋਂ ਪਰੇ ਮਰਦਾ ਕਦੇ ਵੀ ਨਹੀਂ ਮਾਇਆ ਦੇ ਵਿੱਚ ਸੌਦਾ ਜਾਗਦਾ ਜ਼ਰੂਰ ਹੈ ਮਾਇਆ ਦੇ ਵਿੱਚ ਅਧੀਨ ਹੈ ਹੁਕਮ ਦੇ ਅਧੀਨ ਰਹਿੰਦਾ ਮਾਇਆ ਦੇ ਵਿੱਚ ਇਹਦੇ ਨਾਲ ਕੁਝ ਬੋਝ ਜੁੜਿਆ ਹੁੰਦਾ ਹੈ ਕੁਝ ਔਗਣ ਜੁੜੇ ਹੁੰਦੇ ਨੇ ਇਹਦਾ ਮਲੀਨ ਹੁੰਦਾ ਬਣ ਕਰਕੇ ਮਲੀਨ ਹੁੰਦਾ ਜਦ ਮਨ ਸ਼ੁੱਧ ਹੋ ਜਾਂਦਾ ਮਾਇਆ ਤੋਂ ਪਰੇ ਚਲਾ ਜਾਂਦਾ ਠੀਕ ਹੈ ਜੀ ਜਦੋਂ ਆਪਾਂ ਕਹਿੰਦੇ ਜੋ ਹਰ ਭਰਾਵੈ ਸੋ ਹੈ ਜੋ ਹਰ ਪ੍ਰਭ ਕਰੇ ਸੋ ਹੋਏ ਇਹ ਕੀ ਹੈਗਾ ਇਹ ਹੁਕਮ ਤੋਂ ਬਾਹਰ ਤਾਂ ਨਹੀਂ ਹੈ ਹੁਕਮ ਦੇ ਵਿੱਚ ਹੀ ਹੈ ਨਾ ਨਾ ਜੋ ਹਰ ਪ੍ਰਭ ਨੇ ਚਾਹਿਆ ਉਹੀ ਹੋਇਆ ਹੈ ਇਹ ਜਿਹੜੀ ਸਟੇਜ ਤੇ ਅੱਜ ਹਰ ਖੜਾ ਹੈ ਆਦਮੀ ਦੀ ਸਟੇਜ ਤੇ ਖੜਾ ਹੈ ਚਾਹੇ ਕਿਸੇ ਜੰਗਲ ਦੀ ਸਟੇਜ ਤੇ ਜਿਹੜੀ ਵੀ ਜੁਗਤ ਹੈ ਜੋ ਇਹਨੇ ਕੀਤਾ ਉਹੀ ਹੋਇਆ ਜੋ ਇਹਨੇ ਚਾਹਿਆ ਹੋਈ ਹੋਇਆ 84 ਲੱਖ ਜੂਨ ਜਿੱਥੇ ਵੀ ਹੈ ਇਹ ਹਾਂ ਉਹ ਇਹਦੀ ਇੱਛਾ ਨਾਲ ਹੀ ਹੈ ਇਹਨੇ ਜੋ ਕੀਤਾ ਹੋਈ ਹੋਇਆ ਇਹਨੇ ਜੋ ਚਾਹਿਆ ਉਹ ਇੱਛਾ ਹੈ ਜੋ ਚਾਹਿਆ ਉਹ ਕੀਤਾ ਜੋ ਕੀਤਾ ਉਹ ਉਹ ਹੈ ਜੋ ਕੀਤਾ ਇਹਨੇ ਆਪਣੇ ਆਪ ਨੂੰ ਜੈਸਾ ਬਣਾਇਆ ਐਸਾ ਹੀ ਇਹ ਹੈ ਹਾਂਜੀ ਨਾਨਕ ਗੁਰਮੁਖੀ ਹਰ ਸਹ ਲਾਹਿਆ ਤਨ ਮਨ ਸੀਤਲ ਹੋਏ ਨਾਨਕ ਕਹਿੰਦਾ ਗੁਰਮੁਖਾਂ ਨੇ ਹਰ ਦੀ ਕੀਤੀ ਹੈ ਕਿਸੇ ਬੰਦੇ ਦੀ ਦੇਖੋ ਹਰ ਜਿਹੜਾ ਹੈਗਾ ਹਰ ਦੇਹ 'ਚ ਨਹੀਂ ਹੁੰਦਾ ਦੇਹ ਦੇ ਵਿੱਚ ਹਰ ਦਾ ਮਨ ਹੁੰਦਾ ਹਰ ਦਾ ਧਿਆਨ ਹੁੰਦਾ ਸਰੀਰ ਨਾਲ ਹਰ ਨਹੀਂ ਹੁੰਦਾ ਇਸ ਕਰਕੇ ਜਿਹੜੇ ਸਰੀਰ ਦੀ ਸ਼ਲਾਘਾ ਕਰਦੇ ਨੇ ਸਰੀਰ ਵਿੱਚ ਬੋਲਣ ਵਾਲੇ ਦੀ ਕਰਦੇ ਹਰ ਦੀ ਸ਼ਲਾਘਾ ਨਹੀਂ ਕਰਦੇ ਉਹ ਮੂਰਤੀ ਬਣਾਉਂਦੇ ਤਾਂ ਹੀ ਨਾ ਸਰੀਰ ਦਾ ਉਹ ਤਾਂ ਸਰੀਰ ਦੇ ਸਮਝਦੇ ਨੇ ਗੁਰਮੁਖਾਂ ਨੇ ਜੋਤ ਨੂੰ ਸਲਾਹਿਆ ਜੋਤ ਦੀ ਸਲਾਹ ਕੀਤੀ ਹੈ ਬੁੱਧੀ ਦੇ ਲੈਵਲ ਤੇ ਸਿਲਸਿਲਾ ਸਲਾਹੀ ਹੈ ਤਨ ਮਨ ਸੀਤਲ ਹੋਏ ਇਸੇ ਕਰਕੇ ਉਹਨਾਂ ਦਾ ਤਨ ਮਨ ਸੀਤਲ ਹੋ ਜਾਂਦਾ ਤਨ ਕਰਕੇ ਹਿਰਦੇ ਕਰਕੇ ਮਨ ਕਰਕੇ ਉਹਨਾਂ ਨੂੰ ਸ਼ਾਂਤੀ ਆ ਜਾਂਦੀ ਹਾਂਜੀ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਣਾ ਸਭ ਧਿਆਵੇਂ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਹ ਜਗ ਜੀਵਨੋ ਜਗ ਦੀ ਜੀਵਨ ਕੀ ਹੈ ਜਗ ਜੋਤ ਹੈ ਜਿਹੜੀ ਜਗ ਦਾ ਜੀਵਨ ਸਾਰੇ 84 ਲੱਖ ਜੋਤ ਦੇ ਵਿੱਚ ਹੀ ਇੱਕੋ ਹੀ ਜੋਤ ਹੈ ਉਹ ਜੋਤ ਦਾ ਨਾਮ ਜਗ ਦਾ ਜੀਵਨ ਜਗ ਕੀ ਹੈ ਜਗ ਮੈਟਰ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚਾ ਜਿਹੜਾ ਜਗ ਜੀਵਨ ਹੈ ਕੋਠੜੀ ਉਹਦੀ ਜਗ ਹੈ ਆਪਾਂ ਤਤਾਂ ਦਾ ਸਰੀਰ ਹੈ ਸਭ ਜੋਤ ਤੇਰੀ ਜਗ ਜੀਵਨ ਇਹ ਜਗ ਜੀਵਨ ਸਾਰੇ ਪੇੜ ਪੌਦਿਆਂ 'ਚ ਸਾਰੀਆਂ ਜੂਨੀਆਂ ਵਿੱਚ ਤੇਰੀ ਹੀ ਜੋਤ ਹੈ ਤੂੰ ਘਟ ਘਟ ਹਰ ਰੰਗ ਰੰਗਣਾ ਤੂੰ ਸਾਰੇ ਘਟਾਂ ਦੇ ਵਿੱਚ ਹੈ ਔਰ ਹਰ ਇੱਕ ਘਟ ਦੇ ਵਿੱਚ ਤੂੰ ਹਰ ਆਪਣਾ ਰੰਗ ਚੜ ਰਿਹਾ ਆਪਣੀ ਮਤ ਦੇ ਰਿਹਾ ਆਪਣਾ ਗਿਆਨ ਦੇ ਰਿਹਾ ਬੁੱਧ ਨੂੰ ਪ੍ਰਕਾਸ਼ ਕਰ ਰਿਹਾ ਸਭ ਧਿਆਵੈ ਤੁਧ ਮੇਰੇ ਪ੍ਰੀਤਮ ਹੈ ਮੇਰੇ ਪ੍ਰੀਤਮ ਸਾਰਿਆਂ ਦਾ ਧਿਆਨ ਤੇਰੇ ਵਿੱਚ ਰਹਿੰਦਾ ਤੇਰੇ ਨਾਲ ਜੁੜੇ ਰਹਿੰਦੇ ਨੇ ਸਾਰੇ ਤੂੰ ਸਤ ਸਤਪੁਰਖ ਰੰਜਣਾ ਤੂੰ ਸਤ ਹਮੇਸ਼ਾ ਰਹਿਣ ਵਾਲਾ ਸਤਪੁਰਖ ਹੈ ਤੂੰ ਤੂੰ ਨਰੰਜਣ ਹੈ ਮਾਇਆ ਤੋਂ ਰਹਿਤ ਹੈ ਹਮੇਸ਼ਾ ਰਹਿਣ ਵਾਲਾ ਹੈ ਸਤ ਸਤ ਵੀ ਤੂੰ ਹੈ ਸਤਪੁਰਖ ਵੀ ਤੂੰ ਹੈ ਹਮੇਸ਼ਾ ਰਹਿਣ ਵਾਲਾ ਪੁਰਖ ਨਰੰਜਣਾ ਮਾਇਆ ਤੋਂ ਰਹਿਤ ਹੈ ਹਾਂਜੀ ਸਤ ਔਰ ਸਤਪੁਰਖ ਚ ਫਰਕ ਹੈ ਜੀ ਸਤ ਇਸ ਕਰਕੇ ਹਮੇਸ਼ਾ ਰਹਿਣ ਵਾਲਾ ਸਤ ਪੁਰਖ ਉਦੋਂ ਆ ਜਦੋਂ ਇਹ ਸਰੀਰ ਵਿੱਚ ਹੈ ਦੂਏ ਨੂੰ ਪੂਰਾ ਕਰ ਸਕਦਾ ਹੈ ਜਿਵੇਂ ਇੱਕ ਪੌਦਾ ਹੈ ਪੌਦਾ ਪੂਰਾ ਹੋ ਕੇ ਉਹਨੂੰ ਫਲ ਲੱਗਦਾ ਪੌਦੇ ਨੂੰ ਛੋਟੇ ਪੌਦੇ ਤੋਂ ਬੀਜ ਤੋਂ ਪੌਦਾ ਬੜਾ ਹੁੰਦਾ ਹੈ ਵੱਧਾ ਰਹਿੰਦਾ ਪੱਤੇ ਨਿਕਲਦੇ ਨੇ ਫੁੱਲ ਲੱਗਦੇ ਨੇ ਫਲ ਲੱਗਦੇ ਨੇ ਪੌਦਾ ਪੌਦਾ ਪੂਰਾ ਹੋ ਰਿਹਾ ਨਾ ਉਹ ਫਿਰ ਪੁਰਖ ਪੂਰਾ ਕਰਨ ਵਾਲਾ ਪੁਰਖ ਦਾ ਹੁੰਦਾ ਪੂਰਾ ਕਰਨ ਵਾਲਾ ਇਹ ਗਏ ਨਿਰਗੁਣ ਸਰਗੁਣ ਸਰੂਪ ਹੋ ਗਏ ਜੀ ਹਾਂਜੀ ਹਾਂਜੀ ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਚੈ ਸਭ ਮੰਗ ਮੰਗਣਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਣਾ ਇੱਕ ਦਾਤਾ ਸਭ ਜਗਤ ਭਿਖਾਰੀਆ ਦਾਤਾ ਇੱਕ ਹੈ ਤੂੰ ਨਹੀਂ ਦਾਤਾ ਦਾਤਾ ਇੱਕੋ ਹੀ ਹੈ ਉਹ ਹੈ ਹੁਕਮ ਪਰਮੇਸ਼ਰ ਸਭ ਜਗਤ ਭਿਖਾਰੀ ਆ ਜਿਹੜਾ ਜਗਤ ਹੈ ਜਿਹੜਾ ਸਰੀਰ ਦੇ ਵਿੱਚ ਹੈ ਦੇਹ ਵਿੱਚ ਹੈ ਉਹ ਭਿਖਾਰੀ ਨੇ ਸਾਰੇ ਸਭ ਜਗਤ ਭਿਖਾਰੀ ਆ ਹਰ ਹੈ ਹਰ ਦੇ ਥਰੂ ਜਾਚਦੇ ਨੇ ਮੰਗਦੇ ਤੇਰੇ ਥਰੂ ਨੇ ਲੋਕ ਹਰ ਹੈ ਸਭ ਮੰਗ ਮੰਗਣ ਇਹ ਹਰ ਤੇਰੇ ਥਰੂ ਤੇਰੇ ਥਰੂ ਹਾਂ ਤੋਂ ਚੀਜ਼ ਮਿਲਦੀ ਹੈ ਜਿਹੜੀ ਮਿਲਦੀ ਹੈ ਤੇਰੇ ਨਾਲ ਜੁੜ ਕੇ ਮਿਲਦੀ ਹੈ ਡਾਇਰੈਕਟ ਨਹੀਂ ਕਿਸੇ ਨੂੰ ਮਿਲਦੀ ਨਾਮ ਵੀ ਡਾਇਰੈਕਟ ਨਹੀਂ ਮਿਲਦਾ ਕਿਸੇ ਨੂੰ ਨਾਮ ਵੀ ਤੇਰੇ ਥਰੂ ਹੀ ਮਿਲਦਾ ਜੋ ਅੱਗੋਂ ਚੀਜ਼ ਮਿਲਦੀ ਹੈ ਉਹ ਤੇਰੇ ਹੀ ਥਰੂ ਤੇਰੇ ਨਾਲ ਜੁੜ ਕੇ ਹੀ ਮਿਲਦੀ ਹੈ ਸਭ ਮੰਗ ਮੰਗਣਾ ਸਾਰੇ ਮੰਗਾ ਤੇਰੇ ਥਰੂ ਮੰਗਦੇ ਨੇ ਸੇਵਕ ਠਾਕਰ ਸਭ ਤੂੰ ਹੈ ਤੂੰ ਆਪੇ ਹੀ ਠਾਕਰ ਹੈ ਆਪੇ ਹੀ ਸੇਵਕ ਹੈ ਸਭ ਤੂੰ ਹੈ ਤੂੰ ਹੈ ਸੇਵਕ ਠਾਕਰ ਤੂੰ ਹੀ ਹੈ ਤੂੰ ਹੀ ਹੈ ਗੁਰਮਤੀ ਹਰ ਚੰਗ ਚੰਗਣਾ ਜੇ ਗੁਰਮਤ ਲੈ ਲਵੇ ਤਾਂ ਫਿਰ ਤੂੰ ਚੰਗੇ ਤੋਂ ਵੀ ਹੋਰ ਚੰਗਾ ਬਣ ਜਾਂਦੇ ਜੇ ਪਹਿਲਾਂ ਚੰਗਾ ਹੋਵੇ ਤਾਂ ਹੋਰ ਚੰਗਿਆਈਆਂ ਧਾਰਨ ਤੇਰੇ ਚ ਆ ਜਾਂਦੀਆਂ ਨੇ ਗੁਣਵੰਤਿਆਂ ਗੁਣ ਦੇ ਗੁਣਵੰਤਿਆਂ ਨੂੰ ਹੋਰ ਗੁਣ ਮਿਲਦੇ ਨੇ ਗੁਰਬਾਣੀ ਨਾਲ ਜਿਹੜੇ ਨਿਰਗੁਣ ਨੇ ਨਿਰਗੁਣਾਂ ਨੂੰ ਗੁਣਾ ਵਾਲੇ ਕਰਦਾ ਨਾਨਕ ਨਿਰਗੁਣੀ ਗੁਣ ਕਰੇ ਗੁਣਵੰਤਿਆ ਗੁਣ ਦੇ ਚੰਗਿਆਂ ਨੂੰ ਹੋਰ ਚੰਗਿਆਈਆਂ ਦਿੰਦਾ ਹਾਂਜੀ ਠੀਕ ਹੈ ਇੱਕ ਦਾਤਾ ਤੋਂ ਭਾਵ ਹੈ ਵੀ ਜਦੋਂ ਇੱਕ ਹੋਇਆ ਹੁੰਦਾ ਉਸ ਸਮੇਂ ਦਾਤਾ ਹੈ ਜੀ ਨਹੀਂ ਦਾਤਾ ਹੁਕਮ ਦਾਤ ਉੱਥੇ ਮਿਲਦੀ ਹੈ ਦਰਗਾਹ ਚੋਂ ਦਾਤ ਹੋਰ ਕਿਤੋਂ ਨਹੀਂ ਮਿਲਦੀ ਹੈ ਪਰ ਉਹ ਇੱਕ ਹੀ ਹੈ ਨਾ ਜੇ ਇੱਕ ਨਾ ਹੋਵੇ ਤਾਂ ਫਿਰ ਇਹ ਹੁਕਮ ਇੱਕੋ ਹੀ ਹੈ ਇੱਕੋ ਹੀ ਹੈ ਹੁਕਮ ਇੱਕੋ ਹੀ ਠੀਕ ਹੈ ਇੱਕ ਦਾਤਾ ਸਭ ਜਗ ਭਿਖਾਰੀਆ ਬਾਕੀ ਜਿਹੜੇ ਟੁੱਟੇ ਹੋਏ ਆ ਜਿਹੜੇ ਦਾਲ ਆ ਉਹ ਭਿਖਾਰੀ ਆ ਜੀ ਜਿਹੜਾ ਜਗ ਜੀਵਨ ਜਗ ਦੇ ਵਿੱਚ ਉਹ ਭਿਖਾਰੀ ਦੇ ਸਾਰੇ ਠੀਕ ਹੈ ਜੀ ਸਭ ਕਹੋ ਮੁਖੋਂ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵੈ ਸਭ ਫਲ ਫਲਣਾ ਹਾਂ ਸਭ ਕਹੋ ਮੁਖੋਂ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵੈ ਸਭ ਫਲ ਫਲਣਾ ਉਹ ਰਿਖੀ ਕੇਸ ਇਹਨਾਂ ਨੇ ਬਣਾਇਆ ਹੋਇਆ ਨਾ ਰਿਸ਼ੀ ਕਹਿੰਦੇ ਨੇ ਜਿਹੜਾ ਗੁਰਮਤਿ ਦਾ ਧਾਰਨੀ ਹੋਵੇ ਹਰੇ ਜਿਹੜਾ ਹਰ ਹੈ ਉਹ ਰਿਖੀ ਕੇਸ ਹੈ ਗੁਰਮੁਖ ਕਹ ਲੋ ਜਿਹੜੀ ਸੁਰਤ ਹੈ ਜਿਹਦੀ ਸੁਰਤ ਮਾਇਆ ਤੋਂ ਪਰੇ ਚਲੀ ਗਈ ਉਹ ਰਿਖੀ ਕੇਸ ਮਾਇਆ ਤੋਂ ਅੱਗੇ ਜਿਹਦਾ ਧਿਆਨ ਜਾ ਸਕਦਾ ਹੈ ਉਹਨੂੰ ਰਿਖੀ ਕੇਸ ਕਹਿੰਦੇ ਮਾਇਆ ਤੋਂ ਅੱਗੇ ਉਰੇ ਹਜ਼ਾਰ ਉਹ ਗਾਂ ਰਿਖੀ ਕੇਸ ਹੈ ਰਿਖੀ ਕੇਸ ਉਹ ਤੋਂ ਅੱਗੇ ਹੈ ਤੋਰਾ ਤੁਰਦਾ ਨਾ ਰਿਖੀ ਕੇਸ ਹੈ ਕਹੋ ਭੁਖੋਂ ਰਿਖੀ ਕੇਸ ਹਰੇ ਰਿਖੀ ਕੇ ਸਰੇ ਹਰੇ ਜਿਹੜਾ ਹੈ ਉਹ ਜਦ ਰਿਖੀ ਮਤਲਬ ਜਦ ਉਹਦੀ ਸੁਰਤ ਮਾਇਆ ਤੋਂ ਗਾਂ ਜਾ ਜੁੜਦੀ ਹੈ ਸ਼ਬਦ ਗੁਰੂ ਨਾਲ ਜਾ ਜੁੜਦੀ ਹੈ ਫਿਰ ਇਹ ਰਿਖੀ ਕੇ ਸਰੇ ਜਿਤ ਪਾਵਨ ਸਭ ਫਲ ਫਲਣਾ ਇੱਥੇ ਜਾ ਕੇ ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਨੇ ਸ਼ਬਦ ਗੁਰੂ ਨਾਲ ਜੁੜ ਕੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰ ਅਗਮ ਆਪਾਰਾ ਜਾਂ ਸ਼ਬਦ ਗੁਰੂ ਨਾਲ ਜੁੜ ਜਾਂਦਾ ਹੈ ਫਿਰ ਸਾਰੀਆਂ ਇੱਛਾ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ ਉਦੋਂ ਪਹਿਲਾਂ ਸਾਰੇ ਫਲ ਪ੍ਰਾਪਤ ਨਹੀਂ ਹੁੰਦੇ ਹਾਂਜੀ ਇਹ ਸੁਣ ਕੇ ਕਿਤੇ ਰਿਖੀ ਕੇਖ ਰਿਖੀ ਕੇਖ ਦਾ ਕਹਿਣ ਲੱਗ ਜਾਣ ਜੀ ਸਿੱਖ ਕਿਉਂਕਿ ਲਿਖਿਆ ਤਾਂ ਸਭ ਕਹੋ ਮੁਖੋਂ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਕਹਿਣਾ ਚਾਹੀਦਾ ਵੈਸੇ ਇਹਨਾਂ ਨੂੰ ਵੈਗਰੂ ਵੈਗਰੂ ਵਾਲਿਆਂ ਨੂੰ ਰਿਖੀ ਕੇਸ ਤੱਕ ਕਿਹਾ ਹੋਇਆ ਵੀ ਕਹੋ ਮੁਖੋਂ ਇਹ ਕਹਿੰਦੇ ਨਹੀਂ ਇਹ ਕਹਿੰਦੇ ਨਹੀਂ ਵੈਗਰੂ ਵੈਗਰੂ ਕਹਿੰਦੇ ਜਿਹੜਾ ਕਿਹਾ ਨਹੀਂ ਹੋਇਆ ਆਹ ਕਹਦੇ ਨਹੀਂ ਕਹਿੰਦੇ ਇਹ ਆਪਣੇ ਮੂਲ ਨੂੰ ਕਿਹਾ ਜੀ ਫਿਰ ਰਿਖੀ ਕੇਸ ਕੇਸ ਹੈ ਅੱਛਾ ਇਹ ਫਿਰ ਔਂਕੜ ਵੀ ਲੱਗਿਆ ਹੋਇਆ ਇੱਕ ਬੁਦੀ ਨੇ ਇੱਕ ਰਿਖੀ ਦੇ ਅੱਛਾ ਜੀ ਜਿਹੜੇ ਬੁਦੀ ਨੇ ਉਹ ਸਮਾਧੀ ਲਾਉਣ ਵਾਲੇ ਨੇ ਉਹ ਸ਼ਿਵ ਜੀ ਜਿਹੜਾ ਇਹਨਾਂ ਦਾ ਮਹਾਦੇਵ ਹੈ ਉਹਦੇ ਉਹਦੇ ਪੈਰੋਕਾਰ ਨੇ ਆ ਸ਼ਿਵ ਜੀ ਖੁਦ ਵੀ ਉਹੀ ਹੈ ਉਹਦਾ ਅਵਤਾਰ ਦਿੱਤਾ ਕਰਾਇਆ ਹੈ ਜਿਹੜਾ ਚੱਲਦਾ ਹੈ ਦੱਸ ਇਹਦੇ ਜਾਣਦੇ ਨੇ ਜੋਗੀ ਸੰਨਿਆਸੀ ਦਾਸੀ ਔਰ ਇਹ ਆ ਜਾਂਦੇ ਨੇ ਸਮਾਧੀ ਵਾਲੇ ਜਿੰਨੇ ਵੀ ਹੈ ਰਾਧਾ ਹੈ ਅਦ ਵਿਚਾਲੇ ਨੇ ਗਿਆਨ ਵੀ ਲੈਂਦੇ ਨੇ ਉਹ ਵੇੜਦੇ ਨੇ ਜਿਹੜੇ ਰਿਸ਼ੀ ਨੇ ਇਹ ਵੇਦਾਂ ਦਾ ਅਧਿਐਨ ਕਰਦੇ ਨੇ ਇਹ ਆਤਮਦਰਸ਼ੀ ਨੇ ਇੱਕ ਗਿਆਨ ਲੈ ਰਹੇ ਨੇ ਔਰ ਰਿਸ਼ੀ ਨੇ ਜਿਹੜੇ ਉਹੀ ਸਮਾਧੀ ਲਾ ਰਹੇ ਨੇ ਸੁਧ ਸਮਾਧ ਕਹਿੰਦੇ ਨੇ ਉਹ ਮੁਨੀ ਦੇ ਤਾਂ ਹੀ ਕਬੀਰ ਕਹਿੰਦਾ ਕੌਣ ਮੁਨੀ ਜੋ ਮਨ ਕੋ ਮਾਰਾ ਇੱਕ ਮੁਨੀ ਦੱਸੋ ਜਿਹਨੇ ਮਨ ਦੇ ਮਾਰਨ ਦੀ ਗੱਲ ਕੀਤੀ ਹੋਵੇ ਮਨ ਦੇ ਮਾਰਨ ਦੀ ਗੱਲ ਰਿਸ਼ੀ ਕਰਦੇ ਨੇ ਮੁਨੀ ਨਹੀਂ ਕਰਦੇ ਦੋਹਾਂ 'ਚ ਫਰਕ ਹੈ ਮੂਲ ਇਹ ਕੇ ਕੇਸ਼ਰੇ ਕਿਹਾ ਹੈ ਮੁਨੀ ਨਹੀਂ ਨਾਲ ਲਾਇਆ ਹੈ ਠੀਕ ਹੈ ਜੀ ਇਹ ਫੇ ਗੁਣਵਾਚਕ ਨੋ ਹੋ ਗਿਆ ਨਾ ਜੀ ਹਾਂਜੀ ਹਾਂਜੀ ਤਾਂ ਇਹਦੇ ਤੇ ਔਂਕੜ ਵੀ ਲੱਗਿਆ ਹੋਇਆ ਹਾਂਜੀ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ